ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਜਿਵੇਂ ਅਗਨ ਹੈ ਨਾ ਸਾਡੇ ਪੇਟ ਦੇ ਵਿੱਚ ਜੋ ਖਾਣੇ ਹਜਮ ਹੋ ਜਾਂਦਾ ਹੈ ਅਸਰ ਪਾਉਂਦੀ ਹੈ ਨਾ ਕੋਰੇ ਤੇ ਐਵੇਂ ਬਾਹਰ ਮਾਇਆ ਮਾਇਆ ਵੀ ਆ ਗਿਆ ਪੇਟ ਜਿਹੜੇ ਖਾਣੇ ਉਹ ਵੀ ਉਹ ਵੀ ਮਾਇਆ ਹੀ ਹੈ ਹਜਮ ਹੁੰਦਾ ਜੈਸੀ ਅਗਨ ਸਾਡੇ ਅੰਦਰ ਭੁੱਖਾ ਦੇ ਰੋ ਇਹ ਵੀ ਅਗ ਮਾਇਆ ਦੀ ਬਾਹਰ ਜੈਸੀ ਅਗਨ ਉਧਰ ਤੈਸੀ ਬਾਹਰ ਮਾਇਆ ਮਾਇਆ ਅਗਨੀ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਿਵੇਂ ਪੇੜ ਦੀ ਅੱਗ ਸਾਨੂੰ ਮਹਿਸੂਸ ਨਹੀਂ ਹੁੰਦੀ ਪੇੜ ਦੀ ਅੱਗ ਤਾਂ ਪੇੜ 'ਚ ਹੈ ਸਾਡੇ ਜਾਣ ਕਰਦੀ ਆ ਦੁਖੀ ਕਰਦੀ ਆ ਸੇਖ ਲੱਗਦਾ ਉਹਦਾ ਸੇਖ ਨਹੀਂ ਨਾ ਹੁੰਦਾ ਐਵੇਂ ਮਾਇਆ ਅੱਗ ਹੈ ਸੇਖ ਦੀ ਹੁੰਦਾ ਇਹਦਾ ਮਾਇਆ ਵੀ ਅੱਗਾ ਪਰ ਸੇਖ ਨਹੀਂ ਹੁੰਦਾ ਉਹਦਾ ਜਿਵੇਂ ਅੰਦਰਲੀ ਅੱਗ ਦਾ ਸੇਖ ਨਹੀਂ ਨਾ ਸਾਨੂੰ ਲੱਗਦਾ ਐਵੇਂ ਮਾਇਆ ਦਾ ਸੇਖ ਨਹੀਂ ਉਹਦਾ ਅੱਗ ਹੈ ਉਹ ਜੋ ਕੁਝ ਕਰ ਰਹੀ ਹੈ ਅੰਦਰ ਖਤਮ ਇਹ ਵੀ ਮਾਇਆ ਦੀ ਅੱਗ ਵੀ ਕੁਝ ਖਤਮ ਕਰ ਰਹੀ ਹੈ ਮਾਇਆ ਦੀ ਅੱਗ ਸਾਨੂੰ ਬੁੱਧੀਹੀਨ ਕਰ ਰਹੀ ਹੈ ਮਾਇਆ ਦੀ ਅੱਗ ਸਾਡੇ ਗੁਣ ਖਤਮ ਕਰ ਰਹੀ ਹੈ ਗੁਣ ਖਾ ਰਹੀ ਹੈ ਅੱਗ ਕੁਝ ਖਾਂਦੀ ਹੁੰਦੀ ਹੈ ਅੱਗ ਲੱਕੜ ਖਾਂਦੀ ਹੈ ਤਾਂ ਵੱਜਦੀ ਹੈ ਅੱਗ ਤੇਲ ਖਾਂਦੀ ਹੈ ਤਾਂ ਵੱਜਦੀ ਹੈ ਅੱਗ ਦੇ ਬਾਤ ਵਾਸਤੇ ਕੋ ਖਰਾਕ ਚਾਹੀਦੀ ਉਹਨੂੰ ਪੇੜ ਦੀ ਅੱਗ ਬੁਝਾਉਣ ਵਾਸਤੇ ਕੋ ਖਰਾਕ ਚਾਹੀਦੀ ਹੈ ਇਹ ਜਿਹੜੀ ਮਾਇਆ ਦੇ ਨਾਲ ਸਾਡਾ ਸੰਪਰਕ ਹੈ ਗੁਣ ਖਾਂਦੀ ਹੈ ਸਾਡੇ ਗੁਣ ਖਾਂਦੀ ਅਕਲ ਖਾਂਦੀ ਹੈ ਗੁਣਾਂ ਦੇ ਉੱਤੇ ਆਧਾਰਿਤ ਅਕਲ ਹੈ ਜਾਣਨ ਗੁਣਾਂ ਦੇ ਉੱਤੇ ਖੜਾ ਹੈ ਜੇ ਗੁਣ ਕਮਜ਼ੋਰ ਹੁੰਦੇ ਨੇ ਅਕਲ ਬੇਅਕਲੀ ਹੋ ਜਾਂਦੀ ਗੁਣਾਂ ਦਾ ਨਾਸ ਹੋਣਾ ਬੁੱਧੀ ਦਾ ਨਾਸ ਹੋਣਾ ਇੱਕੋ ਗੱਲ ਹੈ ਗੁਣਾਂ ਦਾ ਨਾਸ ਹੋ ਜਾਣਾ ਬੁੱਧੀ ਦਾ ਨਾਸ ਹੋਣਾ ਗੁਣਾਂ ਦਾ ਬਲਵਾਨ ਹੋ ਜਾਣਾ ਬੁੱਧੀ ਦਾ ਪ੍ਰਗਾਸ ਹੋ ਜਾਣਾ ਜਿੱਦਾਂ ਕੋਣ ਬਲਵਾਨ ਨੇ ਉਹਨਾਂ ਬੁੱਧੀ ਦਾ ਹੋ ਜਾਂਦਾ ਮਾਇਆ ਅਗਲੀ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਮਾਇਆ ਅਗਲ ਸਭ ਇੱਕੋ ਜਿਹੀ ਮਾਇਆ ਰੰਗ ਇੱਕੋ ਜੀ ਗੱਲ ਹੈ ਇਹ ਕਰਤੇ ਦਾ ਖੇਲ ਹੈ ਖੇਲ ਹੈ ਕਰਤੇ ਦਾ ਹਾਂਜੀ ਜਾਤ ਇਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਜਦ ਇਸ ਭਾਣਾ ਦਾ ਜੰਮੇ ਪਰਮੇਸ਼ਰ ਦੇ ਭਾਣੇ ਦੇ ਵਿੱਚ ਜਨਮ ਲੈਂਦਾ ਹੈ ਜਬਰ ਬੰਨਾ ਹੁਕਮ ਹੈ ਪਰਿਵਾਰ ਭਲਾ ਪਾਇਆ ਪਰਿਵਾਰ ਦੇ ਵਿੱਚ ਖੁਸ਼ੀ ਹੁੰਦੀ ਹੈ ਜਿਹੜੇ ਪਰਿਵਾਰ 'ਚ ਕੋ ਬੱਚਾ ਜਨਮ ਲੈਂਦਾ ਖੁਸ਼ੀ ਹੁੰਦੀ ਹੈ ਉੱਥੇ ਭਲਾ ਚੰਗਾ ਲੱਗ ਰਿਹਾ ਉਹਨਾਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਉਧਰ ਕੀ ਹੋਇਆ ਪਰਿਵਾਰ ਤਾਂ ਖੁਸ਼ੀ ਕਰਦਾ ਇਹਦੇ ਕੁਝ ਹੋ ਰਿਹਾ ਹੋ ਗਿਆ ਇਹ ਰੋਦਾ ਉਹ ਹਾਜ਼ਰ ਬੱਚਾ ਕੀ ਕਰਦਾ ਬੱਚਾ ਰੋਦਾ ਪਰਿਵਾਰ ਕੁਝ ਹੁੰਦਾ ਪਰਿਵਾਰ ਨੂੰ ਭਲਾ ਲੱਗਦਾ ਇਹ ਬੁਰਾ ਲੱਗਦਾ ਸਾਇਓ ਕੱਚੀ ਬਾਣੀ ਜੀ ਕਹਿੰਦਾ ਨਾ ਕਬੀਰ ਜਬ ਹੋ ਪੈਦਾ ਹੋਏ ਜਦ ਹੱਸੇ ਹਮ ਰੋਏ ਲੋਕਾਂ ਨੇ ਖੁਸ਼ੀ ਕੀਤੀ ਬੱਚਾ ਮੁੰਡਾ ਪੈਦਾ ਹੋਇਆ ਕਬੀਰ ਜਦ ਹਮ ਪੈਦਾ ਹੋਏ ਜਦ ਹੱਸੇ ਹਮ ਰੋਏ ਹਮ ਰੋਏ ਐਸੀ ਕਹਾਣੀ ਤਿਆਗ ਕਰ ਚਲੋ ਹਮ ਹੱਸੇ ਜਗ ਰੋਏ ਕਹਿੰਦਾ ਹੁਣ ਕਮਾਈ ਐਸੀ ਕਰਕੇ ਚਲੋ ਕੁਝ ਜਾਂਦੀ ਜਾਈ ਅਸੀਂ ਹੱਸਦੇ ਜਾਈਏ ਜਗ ਰੋਂਦਾ ਰਹੇ ਇਹ ਹੱਸਿਆ ਦੀ ਅਸੀਂ ਰੋਏ ਸੀ ਇਹਨੂੰ ਰੋਵਾ ਕੇ ਜਾਓ ਆਪ ਹੱਸੋ ਇਹ ਰੋਵੇ ਹੁਣ ਇਹ ਜਾ ਕੰਮ ਕਰੋ ਇਹਨਾਂ ਨੇ ਸਾਡੇ ਨਾਲ ਉਲਟ ਕੀਤਾ ਸੀ ਸਾਡੇ ਰੋਡ ਵੇਲੇ ਹੱਸੇ ਸੀ ਹੁਣ ਇਹਨੂੰ ਰਵਾ ਕੇ ਜਾਓ ਤੇ ਆਪ ਹੱਸੋ ਬਦਲਾ ਲੈ ਲੋ ਇਹਨਾਂ ਤੇ ਇਹ ਕਰ ਰਿਹਾ ਪੁੱਠੇ ਚ ਬੈਠ ਮਾਰ ਜਾਓ ਭਾਈ ਜਾਨ ਅਸੀਂ ਰੋਏ ਤੇ ਤੁਸੀਂ ਹੱਸਦੇ ਤੇ ਹੁਣ ਤੁਸੀਂ ਰੋਵੋ ਅਸੀਂ ਹੱਸਦੇ ਦੇਵਲਾ ਵੋਟ ਦੋ ਇਹਨਾਂ ਦਾ ਇਹ ਗੱਲ ਕਹਿ ਰਿਹਾ ਚਾਹੇ ਬਾਣੀ ਕੱਚੀ ਹੈ ਪਰ ਕੁਝ ਗੱਲ ਪਤੇ ਵੀ ਹੈ ਵਿੱਚ ਕੁਝ ਸੰਕੇਤ ਹੈ ਚੰਗੇ ਗੱਲ ਕਰਨ ਨੂੰ ਚੰਗੇ ਗੱਲ ਨੂੰ ਇਸ਼ਾਰਾ ਕਰਦੀ ਹੈ ਚੰਗੇ ਜੀਵਨ ਵੱਲ ਨੂੰ ਇਸ਼ਾਰਾ ਕਰਦੀ ਹੈ ਹੱਸਦਾ ਕਿਉਂ ਮਰਨ ਵੇਲੇ ਕੋਈ ਹੱਸਦਾ ਕਮਲ ਕਮ ਇਹ ਤਾਂ ਗੱਲ ਹੈ ਨਾ ਮਰਨ ਵੇਲੇ ਤੁਸੀਂ ਹੱਸਦੇ ਹੋ ਹੱਸੂਗਾ ਕੌਣ ਮਰਨ ਵੇਲੇ ਟਾਰਗੇਟ ਇਹ ਬਣਾਓ ਕਿ ਮਰਨ ਵੇਲੇ ਸਾਡਾ ਹੱਸਾ ਨਿਕਲੇ ਉਹ ਆਈ ਹੋ ਟਾਰਗੇਟ ਹੋਰ ਨਹੀਂ ਬਣਦਾ ਕੋਈ ਮੈਂ ਕਹਿੰਦਾ ਸੰਤ ਮਰੇ ਕਿਉਂ ਰੋਈਏ ਜੋ ਕਰੇ ਆਪਣੇ ਜਾਏ ਲੋਭੋ ਸਖਤ ਭਪੜੇ ਤੁਹਾਡੇ ਹਟ ਬਤਾ ਕਿਤੇ ਜਿੰਨੇ ਜਨ ਮਰਜੀ ਕੋਈ ਰਹੇ ਪਰਦੇਸ ਜਾ ਕੇ ਵਜਾ ਪੰਜਾਬ ਨੂੰ ਉਹਦਾ ਖੁਸ਼ ਹੁੰਦਾ ਚਾਹੇ ਇੱਥੇ ਆ ਕੇ ਉਹਦਾ ਕੁਝ ਵੀ ਹੋਵੇ ਚਾਹੇ ਕੋਈ ਬਹੁਤਾ ਉਹ ਜੀ ਐਸਾ ਹੋਵੇ ਤੇ ਪਰ 7 ਸਾਲ ਬਾਅਦ ਆਉਂਦਾ ਬੜਾ ਖੁਸ਼ ਹੁੰਦਾ ਪੰਜਾਬ ਨੂੰ ਚੱਲੇ ਬਈ ਪਿੰਡ ਨੂੰ ਆਪਣੇ ਘਰ ਨੂੰ ਚੱਲੇ ਆਪਣੇ ਘਰ ਨੂੰ ਜਾਣ ਲੱਗਿਆ ਵੀ ਕੋਈ ਰੋਵੇ ਰੋਂਦਾ ਹੁੰਦਾ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਲਿਵ ਛੁੜਕ ਗਈ ਤ੍ਰਿਸ਼ਨਾ ਲੱਗਿਆ ਹੀ ਲਿਵ ਛੁੜਕੀ ਨਾਲ ਲਿਵ ਆਨੰਦ ਦੀ ਸੀ ਨਾ ਤ੍ਰਿਸ਼ਨਾ ਲੱਗੀ ਤਾਂ ਰੋਦਾ ਉਹ ਆਨੰਦ ਟੁੱਟ ਗਿਆ ਉਹਦਾ ਆਨੰਦ ਜਿਹੜਾ ਸੀਗਾ ਲਿਪ ਛੁੱਟ ਗਈ ਤ੍ਰਿਸ਼ਨਾ ਲੱਗ ਗਈ ਰੋਣਾ ਤਾਂ ਹੀ ਉਹਨੂੰ ਵਿਚਾਰੇ ਨੇ ਹੋਰ ਕੀ ਕਰੇ ਮਾਇਆ ਅਮਰ ਵਰਤਾਇਆ ਮਾਇਆ ਦਾ ਖੇਡ ਹੈ ਜਾਦੂ ਚੱਲ ਗਿਆ ਮਾਇਆ ਦਾ ਉੱਤੇ ਮਾਇਆ ਦਾ ਮੰਤਰ ਚੱਲ ਗਿਆ ਤੇ ਰਹੂਗਾ ਇਹ ਹੁਣ ਜਿੰਨਾ ਜਨ ਮਾਇਆ ਦੇ ਮੰਤਰ ਜਾ ਰਹੂਗਾ ਆ ਜਿਹੜਾ ਮੰਤਰ ਹੈ ਮਾਇਆ ਤੋਂ ਉਲਟ ਇਹ ਰੋਣ ਤੇ ਹਟਾ ਸਕਦਾ ਨਹੀਂ ਰੋਂਦਾ ਹੀ ਰਹੂਗਾ ਸਾਰੀ ਜ਼ਿੰਦਗੀ ਰਹੂਗਾ ਜਾਣ ਲੱਗਿਆ ਵੀ ਰਹੂਗਾ ਇਹ ਸੂਰਤ ਰੋਣੀ ਬਣਾਤੀ ਹੈ ਮਾਇਆ ਨੇ ਪਹਿਲੇ ਦਾ ਰੋਣੀ ਸੂਰਤ ਹੈ ਇਹ ਉਹਨੇ ਦੀ ਸੂਰਤ ਹੈ ਰੋਣੀ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਉ ਦੂਜਾ ਲਾਇਆ ਆ ਦੇਖੋ ਇਹਦੀ ਮਾਇਆ ਕੀ ਕਰਦੀ ਹੈ ਮਾਇਆ ਕੀ ਕਰਾਂ ਬਾਤ ਇਹ ਮਾਇਆ ਜਿਤ ਹਰ ਵਿਸਰੈ ਇਹ ਹਰ ਤੇ ਦੂਰ ਕਰ ਦਿੰਦੀ ਹੈ ਉਹ ਉਪਜੈ ਉਹ ਪੈਦਾ ਕਰ ਦਿੰਦੀ ਆਜ ਕਰਾਂ ਬਾਤ ਇਹ ਮਾਇਆ ਜਿਤ ਹਰ ਵਿਸਰੈ ਉਹ ਉਪਜੈ ਭਉ ਦੂਜਾ ਲਾਇਆ ਦੂਜਾ ਭੌਲਾ ਆਏ ਸਰੀਰ ਨਾਲ ਪ੍ਰੇਮ ਜੋੜ ਦਿੰਦੀ ਹੈ ਇਹਦੀ ਭੁੱਖ ਪੈਦਾ ਕਰਦੀ ਸਰੀਰ ਦੀਆਂ ਲੋੜਾਂ ਮਨ ਦੀ ਭੁੱਖ ਬਣਾਉਂਦੀ ਪੌਦੂ ਜਿਹੜਾ ਰਹਿੰਦਾ ਸਰੀਰ ਦੀਆਂ ਲੋੜਾਂ ਨੇ ਉਹ ਮਨ ਦੀ ਭੁੱਖ ਹੋ ਗਈ ਜਿਹੜੀ ਮਨ ਭੁੱਖ ਲੈ ਕੇ ਆਇਆ ਸੀ ਸੰਸਾਰ ਚੋਂ ਭੁੱਖ ਪਤਾ ਹੀ ਨਹੀਂ ਹਰ ਵਿਸਰੇ ਮੋਹ ਉਪਜੇ ਪੌਦੂ ਦੂਜਾ ਲਾਇਆ ਜਿਹੜੀ ਭੁੱਖ ਲੈ ਕੇ ਜਨਮ ਲਿਆ ਸੀ ਉਹ ਭੁੱਖ ਭੁੱਲ ਗਿਆ ਸਰੀਰ ਦੀਆਂ ਲੋੜਾਂ ਨੂੰ ਆਪਣੀ ਭੁੱਖ ਬਣਾ ਲਿਆ ਸਾਚੇ ਨਾਮ ਕੀ ਭੁੱਖ ਹੈ ਜਿਹੜੀ ਸੀ ਉਹ ਵਿਸਰ ਗਈ ਉਹ ਵਿਸਰ ਗਈ ਪਾਉ ਦੂਜਾ ਲਾਇਆ ਭੁੱਖੇ ਹੋ ਲੱਗੀ ਹੁਣ ਕੀ ਹੈ ਮਾਇਆ ਮਨੋ ਨਾ ਵਿਸਰੇ ਬੁੱਗੇ ਦਬਲ ਦਬ ਆ ਭੁੱਖ ਲੱਗੀ ਹਾਂਜੀ ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲੱਗੀ ਤਿਨੀ ਵਿੱਚੇ ਮਾਇਆ ਪਾਇਆ ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰੂ ਜੀ ਕਿ ਜਿਨ੍ਹਾਂ ਦੀ ਹੁਣ ਲਿਵ ਲਾਗੀ ਨਾ ਐ ਜਨਮ ਦੇ ਵਿੱਚ ਗੁਰਪ੍ਰਸਾਦੀ ਜਿਨ੍ਹਾਂ ਲਿਵ ਲੱਗੀ ਗਿਆਨ ਮਿਲ ਗਿਆ ਜਿਹਨੂੰ ਗਿਆਨ ਦੇ ਨਾਲ ਇਹਨਾਂ ਦੀ ਲਿਵ ਲੱਗੀ ਜਿਹਨਾਂ ਲਬੜਾਗੀ ਤੇਰੇ ਵਿੱਚੇ ਮਾਇਆ ਪਾਇਆ ਉਹ ਮਾਇਆ ਦੇ ਵਿੱਚੇ ਰਹਿੰਦੇ ਨੇ ਜੁੜ ਜਾਣਾ ਫੇਰ ਮਾਇਆ ਦੇ ਵਿੱਚੇ ਹੀ ਉਹਨਾਂ ਨੇ ਫੇਰ ਆਪਣੇ ਜੁੜ ਜਾਣਾ ਸ਼ਬਦ ਨਾਲ ਆਪਣੇ ਮੂਲ ਨਾਲ ਜੁੜ ਜਾਣਾ ਉਹਨਾਂ ਨੇ ਵਿੱਚੇ ਹੀ ਮਾਇਆ ਦੇ ਪ੍ਰਾਪਤੀ ਹੋ ਜਾਣੀ ਉਹਨਾਂ ਨੂੰ